ਆਖਿਰ ਦੇ ਵਿੱਚ ਬੜੇ ਪਿਆਰ ਨਾਲ ਸਾਰੇ ਇਹ ਖਟ ਇਹ ਖਟ ਆ ਇਹ ਖਟ ਪਿਆਰੇ ਆਈਆਂ ਖਟ ਇਆਂ ਖਟ ਪਿਆਰਿਆ ਇਆਂ ਖਟ ਚਲੋ ਹਰਲਾ ਇਆਂ ਖਟ ਚਲੋ ਹਰਲਾ ਅੱਗੇ ਬਸਨ ਸੁਹੇਲਾ ਬਾਟ ਚਲੋ ਹਰਨਾ ਇਆਂ ਖਾਟ ਚਲੋ ਹਰਨਾ ਆਗੇ ਬਸਨ ਸੁਹੇਲਾ ਪਿਆਰਿਆ ਇਆਂ ਖਾਟ ਮੋਤੀ ਸੁਨੋ ਮੇਰੇ ਮੀਤਾ ਜਪੋ ਕਰੋ ਬਿਨ ਸਾਰੇ ਬੋਲੋ ਪਿਆਰਿਓ ਸੁਣ ਮੇਰੇ ਮੀਏ ਬਾਤਾ ਕਰੋ ਬੇਨੰਤੀ ਸੁਨੋ ਮੇਰੇ ਮੀਤਾ ਕਰੋ ਬੇਨੰਤੀ ਸੁਨੋ ਮੇਰੇ ਮੀਤਾ ਸੁਨੋ ਮੇਰੇ ਮੀਤਾ ਸੁਨੋ ਮੇਰੇ ਮੀਤਾ ਕਰੋ ਬੇਨਤੀ ਸੁਨੋ ਮੇਰੇ ਮੀਤਾ ਕਰੋ ਬੇਨਤੀ ਸੁਨੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਸੰਤ ਟਹਿਲ ਕੀ ਬੇਲਾ ਭਾਈ ਮਾਈਆਂ ਵੱਲੋਂ ਕੋਈ ਆਵਾਜ਼ ਨਹੀਂ ਆਈ ਖਾਸ ਕਰਕੇ अपार कृपा है गुरु पातशाह की अपार कृपा का सदका संत राजा सिंह जी जीवनी जी तिना दिया बेटिया प्यारिया बेटिया बीबी करमजीत कौर चरणजीत कौर रविंदर कौर जी बलजीत कौर जी जगजीत कौर जी रविंदर कौर और तिना के सपुत्र ਸਰਦਾਰ ਕੁਦਰਤ ਸਿੰਘ ਜੀ ਧਰਮ ਸਿੰਘ ਜੀ ਧਿਆਨ ਸਿੰਘ ਜੀ ਕਮਲਜੀਤ ਸਿੰਘ ਜੀ ਕਮਲ ਸਰਦਾਰ ਕੁਲਦੀਪ ਸਿੰਘ ਜੀ ਗੁਰੂ ਕਿਰਪਾ ਕਰੇ ਭਾਈ ਸਤਿਗੁਰੂ ਅੱਗੇ ਇੱਕੋ ਹੀ ਬੇਨਤੀ ਹੈ ਆਪ ਸਭ ਉੱਤੇ ਮਿਹਰ ਭਰਿਆ ਹੱਥ ਰੱਖਣ ਸਤਿਗੁਰੂ ਔਰ ਗੁਰਮੁਖ ਪਿਆਰੇ ਸਰਦਾਰ ਅਵਤਾਰ ਸਿੰਘ ਜੀ ਬੀਬੀ ਬਲਜੀਤ ਕੌਰ ਜੀ ਜੋ ਕਿ ਸਾਹਮਣੇ ਬੈਠੇ ਹੋਏ ਹਨ और कुड़म जो हैं संत गुरबचन सिंह जी सियाण तो संत कुलदीप सिंह जी चाना जिन्होंने भाई आप संगत के दर्शन कराए हैं और खास करके आप सब का सात संगत का धनवाद करते हुए गुरमुख प्यारे सरदार हरविंद सिंह जी सुबह साहब बड़ी गुरु ने कृपा की है <clears throat> भाई आप जपण वाले हो सारे सारे बैठे आप सारे महापुरुख नज़र करो अपनी ਗੁਰੂ ਕਿਰਪਾ ਕਰੇ ਬੜੇ ਪਿਆਰ ਨਾਲ ਆਓ ਹਾਜ਼ਰੀ ਲਵਾਉਂਦੇ ਹੋਏ ਤਨ ਉਹ ਗੁਰਮੁਖ ਜਿਨ੍ਹਾਂ ਦੀ ਪਵਿੱਤਰ ਯਾਦ ਵਿੱਚ ਸਭ ਬੈਠੇ ਹੋ ਗੁਰੂ ਬਖਸ਼ਿਸ਼ ਕਰੇ ਬੜੇ ਪਿਆਰ ਨਾਲ ਸਾਰੇ ਨਾਲ ਨਾਲ ਸ਼ਬਦ ਬੋਲਣ ਦੀ ਕਿਰਪਾਲਤਾ ਕਰੋ ਔਰ ਖਾਸ ਕਰਕੇ ਬੀਬੀਆਂ ਦੀ ਵੀ ਚਰਣਾ ਵਿੱਚ ਬੇਨਤੀ ਹੈ ਭਾਈ ਜਦ ਤੱਕ ਤੁਸੀਂ ਨਾ ਬੋਲੋਗੇ ਉਦ ਤੱਕ ਕੰਮ ਪੂਰਾ ਨਹੀਂ ਹੁੰਦਾ ਬੜੇ ਪਿਆਰ ਨਾਲ ਸਭ ਮਾਈਆਂ ਜਿਹੜਾ ਕੀਰਤਨ ਕਰਨਾ ਹੈ ਸੰਗਤ ਨਾਲ ਮਿਲ ਕੇ ਜਿਹੜਾ ਅਸੀਂ ਇੱਕ ਵਾਰੀ ਇੱਕ ਜਪਨੇ ਹਾਂ ਘਰ ਬੈਠ ਕੇ ਨਿਤਨੇਮ ਕਰਨੇ ਹਾਂ ਉਹਦਾ ਫਲ ਸਾਨੂੰ ਕੱਲੇ ਨੂੰ ਮਿਲਦਾ ਹੈ ਪਰ ਜਿਹੜਾ ਸੰਗਤ ਵਿੱਚ ਬੈਠ ਕੇ ਸੰਗਤ ਵਿੱਚ ਬੈਠ ਕੇ ਰਲ ਕੇ ਕੀਰਤਨ ਕਰਨੇ ਆ ਸਭ ਨੂੰ ਸਭ ਦੇ ਕੀਤੇ ਦਾ ਫਲ ਮਿਲਦਾ ਹੈ ਭਾਈ ਬੜੇ ਪਿਆਰ ਨਾਲ ਕੋਈ ਰਸਨਾ ਖਾਲੀ ਨਾ ਰਵੇ ਸਾਰੇ ਆਖੋ <clears throat> ਕਰੋ ਬਿਨੰਤ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੁਣੋ ਮੇਰੇ ਮੀਤਾ ਸੁਣੋ ਮੇਰੇ ਮੀਤਾ ਸੁਣੋ ਮੇਰੇ ਮੀਤਾ ਸੰਤ ਟਲ ਕੀ ਬੇਲਾ ਪਿਆਰੇ ਆਈਆਂ ਖਟ ਆਈਆਂ ਖਟ ਪਿਆਰੇ ਆਈਆਂ ਖਟ ਆਈਆਂ ਖਟ ਪਿਆਰੇ ਆਈਆਂ ਖਟ ਚਲੋ ਹਰ ਲਾ ਖਟ ਚਲੋ ਖਟ ਚਨਾ ਹਰਨਾ ਈਆਂ ਖਟ ਚਨਾ ਹਰਨਾ ਅੱਗੇ ਬਸਨ ਸੁਹੇਲਾ ਪਿਆਰਿਆ ਈਆਂ ਖਟ ਈਆਂ ਖਟ ਸ਼ਬਦ ਖੱਟੇ ਦਿਨਸ ਰਹਿਣਾ ਰੇ ਆਉਦ ਕਟੇ ਦਿਨਸ ਰਹਿਣਾ ਦਿਨ ਦਿਨਸ ਦਿਨਸ ਰਹਿਣਾ ਰੇ ਹੋ ਦਿਨਸ ਰਹਿਣਾ ਰੇ ਆਉਦ ਕਟੇ ਦਿਨਸ ਰਹਿਣਾ ਰੇ ਯਾਦ ਕਟੇ ਦਿਨਰਸ ਮਨ ਗੁਰ ਮਿਲੇ ਕਾਜ ਸਵਾਰੇ ਮਨ ਗੁਰ ਮਿਲੇ ਕਾਜ ਸਵਾਰੇ ਹੋ ਮਨ ਗੁਰ ਮਿਲੇ ਕਾਜ ਸਵਾਰੇ ਸੰਸਾਰ ਬਿਕਾਰ ਸੰਸੇ ਮੈਂ ਇਹ ਸੰਸਾਰ ਬਿਕਾਰ ਸੰਸੇ ਮੈਂ ਤਨਿਆ ਬ੍ਰਹਮ ਗਿਆਨੀ ਤਨਿਆ ਬ੍ਰਹਮ ਗਿਆਨੀ विक संसार विकार संशय में तरे ओ ब्रह्म ज्ञानी जिसे जगाए प्यावे ए रस कथा तिन जानी फिर भाई जेड़े कमली तू आया है किस कमली आया है जाको आयो सोई बिहाजे जिस कम नु करन आया है की करना आया है ਕੀ ਕੰਮ ਕਰਨ ਆਇਆ ਹੈ ਬੜੇ ਪਿਆਰ ਨਾਲ